ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲਿਹਾਨ ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ ਕੋਈ ਵਾਹੇ ਕੋ ਲੁਣਾ ਕੋ ਪਾਏ ਖਲਿਹਾਨ ਕਹਿੰਦੇ ਕੋਈ ਤਾਂ ਜ਼ਮੀਨ ਨੂੰ ਬੋਂਦਾ ਪਹਿਲਾਂ ਕੋਈ ਉਹ ਬੀਜੀ ਹੋਈ ਨੂੰ ਫੇਰ ਚੁਣਦਾ ਲੱਗੇ ਵੱਢਦਾ ਲੁਣੇ ਚੁਗੇ ਕੋਈ ਪਾਏ ਖਲਿਆਣ ਕੋਈ ਉਹਦਾ ਕਲਿਆਣ ਪਾਉਂਦਾ ਜਦੋਂ ਪਾਉਂਦਾ ਬੁਰਦਾਂ ਨਾਲ ਪਾਉਂਦੇ ਸੀ ਅੱਗੇ ਆ ਹੁਣ ਮਸ਼ੀਨਾਂ ਨਾਲ ਪਾਉਂਦੇ ਨੇ ਕਲਿਆਣ ਨਾਨਕ ਏਵਨ ਜਾਪੀ ਕੋਈ ਖਾਏ ਨਦਾਨ ਇਹ ਵੀ ਨਹੀਂ ਪਤਾ ਖਾਣਾ ਕਿਨੇ ਕਹਿਣ ਦਾ ਮਤਲਬ ਹੈ ਜਿਵੇਂ ਅਸੀਂ ਪਾਉਂਦਾ ਕੋਈ ਹੈ ਬੀਜਦਾ ਕੋਈ ਹੈ ਵੱਢਦਾ ਕੋਈ ਹੈ ਖਾਂਦਾ ਕੋਈ ਹੈ ਕਿੱਥੋਂ ਗੱਲ ਚੱਲੀ ਸੀ ਇਹ ਮੁੱਢਲੀ ਮੁੱਢਲੀ ਗੱਲ ਕਿਸੇ ਨੇ ਪਹਿਲਾਂ ਗਿਆਨ ਮੁੱਢਲਾ ਮੁੱਢਲਾ ਕੀਤਾ ਸੀ ਥੋੜਾ ਜਿਹਾ ਸ਼ੁਰੂ ਫਿਰ ਅਗਲਿਆਂ ਨੇ ਉਦੋਂ ਜ਼ਿਆਦਾ ਗਿਆਨ ਵਧਾ ਲਿਆ ਤੇ ਤੀਜੀ ਪੀੜ੍ਹੀ ਆਈ ਉਹਨਾਂ ਨੇ ਫਿਰ ਕੁਝ ਵੱਡਿਆ ਵਿੱਚੋਂ ਡੱਕੇ ਵੱਡੇ ਸਾਡੇ ਵਰਗਿਆਂ ਨੇ ਪਹਿਲਾਂ ਤੇ ਚੱਲਦੀ ਤਾਂ ਫਸਲ ਪਹਿਲਾਂ ਤੇ ਆਈ ਆ ਨਾ ਤਿਆਰੀ ਤਾਂ ਪਿੱਛੋਂ ਹੁੰਦੀ ਆਈ ਆ ਨਾ ਚੌਥੀ ਪੀੜ੍ਹੀ 'ਚ ਜਾ ਕੇ ਤੀਜੀ ਪੀੜ੍ਹੀ ਵਾਲਿਆਂ ਨੇ ਖਲਿਆਣ ਪਾਇਆ ਤੇ ਹੁਣ ਤੀਜੀ ਪੀੜ੍ਹੀ ਵਾਲਿਆਂ ਨੂੰ ਕੋਈ ਪਤਾ ਨਹੀਂ ਖਾਏ ਕੌਣ ਨਦਾਨ ਕਿਨੇ ਕਿਨੇ ਹੈ ਚੋਗਾ ਚੁਗਣਾ ਇਹ ਜੋ ਗਿਆਨ ਪ੍ਰਗਟ ਹੋ ਗਿਆ ਕੌਣ ਕੌਣ ਖਾ ਲੂਗਾ ਕੌਣ ਕੌਣ ਨਹੀਂ ਖਾਊਗਾ ਇਹਦਾ ਵੀ ਕੋਈ ਗਿਆਨ ਨਹੀਂ ਸਾਨੂੰ ਇਹ ਸਾਰਾ ਭੇਦ ਪਰਮੇਸ਼ਰ ਦਾ ਹੀ ਹੈ ਕਿਹਦੇ ਖਾਤਰ ਲੈਂਦਾ ਕਿੱਥੋਂ ਲੈਂਦਾ ਇਹ ਹੁਣ ਉਹ ਪੈਦਾ ਹੋਏ ਨੇ ਉਦੋਂ ਖਬਰ ਉਹ ਬਾਗੇ ਗਏ ਹੁਣ ਫਿਰ ਬੀਜ ਕੇ ਵੀ ਗਏ ਹੁਣ ਖਾਣ ਵੇਲੇ ਵੀ ਆ ਗਏ ਉਹ ਇਹ ਉਹਦੀਆਂ ਉਹੀ ਜਾਣੇ ਇਹ ਦੱਸਣਾ ਚਾਹੁੰਦੇ ਆ ਕਿ ਗਿਆਨ ਹੌਲੀ ਹੌਲੀ ਪੌੜੀ ਦਰ ਪੌੜੀ ਵੱਧਦਾ ਆਇਆ ਹੈ ਜੀ ਉਹ ਦੁਬਾਰਾ ਫੇਰ ਜਨਮ ਲੈ ਲੈਂਦੇ ਨੇ ਉਹ ਖਾਣ ਵਾਲੇ ਬੀਜ ਕੇ ਨਹੀਂ ਗਏ ਉਹ ਠੀਕ ਹੈ ਜੀ ਜੇ ਉਦੋਂ ਨਹੀਂ ਫੜ ਲੱਗਿਆ ਜਾਂ ਫੜ ਲੱਗਿਆ ਜੇ ਉਮਰ ਤੇ ਜਦ ਤੇ ਨਹੀਂ ਫੜ ਲੱਗਿਆ ਤੇ ਜਦ ਫੜ ਲੱਗਿਆ ਜਦ ਆ ਜਾਣਗੇ ਖਾਣ ਨੂੰ ਔਰ ਖਾਣ ਵਾਲੇ ਆਏ ਹੋਏ ਨੇ ਜਿਹੜੇ ਦੂਏ ਨੇ ਨਾ ਕੱਟੀਆਂ ਬੱਲੀਆਂ ਝਾੜਨ ਵਾਲੇ ਜਿਹੜੇ ਕਹਿੰਦੇ ਇਹਨੂੰ ਗੱਲ ਨਿਕਲੀ ਨਾ ਉਹ ਵੀ ਹੈਗੇ ਨੇ ਪਾਣੀ ਰੋਕ ਦਈਏ ਫਲੇ ਨਾ ਲੱਗੇ ਬੱਲੇ ਨਾ ਲੱਗੇ ਉਹ ਵੀ ਹੈਗੇ ਨੇ ਪਰ ਉਹਨਾਂ ਦੀ ਬਾਹਰ ਨਹੀਂ ਜਾਣੀ ਹੁਣ ਹਾਂਜੀ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਈ ਜਿਸ ਮਨ ਵਸਿਆ ਤਰਿਆ ਸੋਏ ਪਰ ਜਿਹਦੇ ਮਨ ਦੇ ਵਿੱਚ ਵਸ ਗਿਆ ਇਹ ਗਿਆਨ ਤਰ ਗਿਆ ਨਾਨਕ ਜੋ ਭਾਵੇ ਸੋ ਹੋਏ ਨਾਨਕ ਨਾ ਪਰਮੇਸ਼ਰ ਨੂੰ ਜੋ ਪਾਉਂਦਾ ਹੁੰਦਾ ਤਾਂ ਉਹ ਹੈ ਆਦਮੀ ਦੇ ਕਰੇ ਤੇ ਕੁਝ ਨਹੀਂ ਹੁੰਦਾ ਜਿਹਦੇ ਮਨ 'ਚ ਵਸ ਜਾਂਦਾ ਉਹ ਤਰ ਜਾਂਦਾ ਜੋ ਪਰਮੇਸ਼ਰ ਨੂੰ ਪਾਉਂਦਾ ਉਹ ਹੋ ਜਾਂਦਾ ਦੱਸੋ ਦੂਆ ਤੀਆ ਕੀ ਕਰੂਗਾ ਕੀ ਕਰੂਗਾ ਇੱਥੇ ਲਿਖਾ ਲਾਉਣ ਵਾਲਾ ਜਿੰਨਿਆਂ ਨੂੰ ਮਰਜੀ ਇਹ ਦੇ ਨਾਲ ਕਾਲ ਤੱਕ ਤੇ ਦੇ ਰੋਕ ਨਹੀਂ ਸਕਦੇ ਇਸ ਗਿਆਨ ਨੂੰ ਇਹਨਾਂ ਦੇ ਉੱਤੇ ਦੀ ਐਨ ਲੰਘ ਜੇ ਜਿਵੇਂ ਰੋਡ ਰੋਲਰ ਲੰਘ ਜਾਂਦਾ ਨਾ ਬੱਟਿਆਂ ਤੇ ਦੀ ਉੱਤੇ ਦੀ ਨਾ ਜਾਣਾ ਸਾਰਿਆਂ ਦੇ ਜਿੰਨਾ ਮਰਜੀ ਆ ਰਾਖੇ ਨਾਲ ਦਾ ਕੇ ਜ਼ੋਰ ਲਾ ਲੈਣੇ ਇਹ ਨਹੀਂ ਰੁਕਣਾ ਇਹਨਾਂ ਤੇ ਹੁਣ ਹਾਂਜੀ ਪੌੜੀ ਪਾਰ ਬ੍ਰਹਮ ਦਇਆਲ ਸਾਗਰ ਤਾਰਿਆ ਗੁਰਪੂਰੇ ਮਿਹਰਬਾਨ ਭਰਮ ਭਉ ਮਾਰਿਆ ਭਾਰ ਬ੍ਰਹਮ ਦਿਆਲ ਹੈ ਉਹਨੇ ਸਾਗਰ ਭਵ ਸਾਗਰ ਤਾਰ ਦਿੱਤਾ ਭਵ ਸਾਗਰ ਤੋਂ ਪਾਰ ਕਰ ਦਿੱਤਾ ਮੈਨੂੰ ਕਹਿੰਦੇ ਨੇ ਭਾਰ ਬ੍ਰਹਮ ਦਿਆਲ ਨੇ ਭਵ ਸਾਗਰ ਤਾਰਤਾ ਗੁਰਪੂਰੇ ਪੂਰੇ ਮਿਹਰਬਾਨ ਪਰਮ ਭਉ ਮਾਰਿਆ ਗੁਰਪੂਰੇ ਪੂਰੇ ਮਿਹਰਬਾਨ ਨੇ ਪਰਮ ਔਰ ਭਉ ਦੋਏ ਦੂਰ ਕਰ ਦਿੱਤੇ ਨਾ ਪਰਮ ਛੱਡਿਆ ਨਾ ਭੈ ਛੱਡਿਆ ਪਰਮ ਭਉ ਮਾਰਿਆ ਹਾਂਜੀ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗੀ ਜਨਮ ਮਰਨ ਸਵਾਰਿਆ ਕਾਮ ਕ੍ਰੋਧ ਵਿਕਰਾਲ ਰੂਪ ਵਾਲਾ ਹੁੰਦਾ ਕ੍ਰੋਧ ਔਰ ਕਾਮਨਾ ਵਿਕਰਾਲ ਰੂਪ ਭਿਆਨਕ ਰੂਪ ਵਾਲੇ ਹੁੰਦੇ ਨੇ ਕ੍ਰੋਧ ਦਾ ਬੜਾ ਭਿਆਨਕ ਰੂਪ ਹੈ ਹਾਰ ਗਏ ਹਾਰ ਮੰਨ ਗਏ ਸਾਹਮਣੇ ਨਹੀਂ ਆਉਂਦੇ ਹੁਣ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਇਹ ਹਾਰੇ ਕਿਉਂ ਨੇ ਜਦ ਕੰਠ ਵਿੱਚ ਅੰਮ੍ਰਿਤ ਨਾਮ ਨਿਧਾਨ ਕੰਠ ਚੋਂ ਨਿਕਲਦਾ ਹੈ ਤਾਰਨ ਹੋ ਜਾਂਦਾ ਹੈ ਫੇਰ ਇਹ ਹਾਰ ਮੰਨਦੇ ਨੇ ਵਰਨਾ ਹਾਰ ਮੰਨਦੇ ਹੀ ਨਹੀਂ ਹਿਰਦੇ ਵਿੱਚੋਂ ਉਰ ਹੁੰਦਾ ਹਿਰਦਾ ਹਿਰਦੇ ਵਿੱਚ ਨਾਮ ਹੁੰਦਾ ਹੈ ਜਦ ਕੰਠ 'ਚ ਆ ਜਾ ਤਾਂ ਬਾਹਰ ਆ ਜਾਂਦਾ ਪ੍ਰਗਟ ਹੋ ਜਾਂਦਾ ਕੰਠ ਉਰ ਧਾਰਿਆ ਕੰਠ ਵਿੱਚ ਆ ਗਿਆ ਹਿਰਦੇ ਵਿੱਚੋਂ ਤੇ ਪ੍ਰਗਟ ਹੋ ਗਿਆ ਜਾਂ ਕੰਠ 'ਚ ਆ ਗਿਆ ਪ੍ਰਗਟ ਹੋ ਗਿਆ ਜਦ ਪ੍ਰਗਟ ਹੋ ਗਿਆ ਤਾਂ ਫਿਰ ਜਿਹੜੇ ਬੋਲਣ ਵਾਲੇ ਨੇ ਬੋਲਤੀ ਸਭ ਦੀ ਬੰਦ ਹੋ ਗਈ ਹਾਂਜੀ ਨਾਨਕ ਸਾਧੂ ਸੰਗੀ ਜਨਮ ਮਰਨ ਸਵਾਰਿਆ ਜਿਹੜੇ ਸਾਧੂ ਸੰਗ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਕੇ ਉਹਨਾਂ ਦਾ ਜਨਮ ਮਰਨ ਸਵਾਰਿਆ ਗਿਆ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਦਾ ਜਨਮ ਮਰਨ ਸਵਾਰਿਆ ਗਿਆ ਠੀਕ ਹੈ ਜੀ ਸਾਧੂ ਕੌਣ ਹੈ ਜੀ ਸਾਧੂ ਇੱਥੇ ਚਿੱਤ ਨੂੰ ਕਿਹਾ ਜੀ ਜੇ ਚਿੱਤਰ ਮਨ ਇੱਕ ਨੇ ਫਿਰ ਸਾਧੂ ਹੈ ਅੱਛਾ ਜੀ ਅੱਧਾ ਸਾਧ ਹੁੰਦਾ ਹੈ ਪੂਰਾ ਸਾਧੂ ਹੁੰਦਾ ਠੀਕ ਹੈ ਜੀ ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ